ਦਿਨ ਲੋੜੀ ਦਾ ਗਲੀ ਦੇ ਵਿੱਚ ਤੜਕੇ ਧੜਕਾ ਰਾਮ ਮੈਨੂੰ ਮਿਲਣ ਆ ਰਿਹਾ ਸੀ ਦਿਨ ਲੋੜੀ ਦਾ ਦਿਨ ਲੋੜੀ ਦਾ ਗਲੀ ਦੇ ਵਿੱਚ ਤੇ ਮੈਂ ਕਹੀ ਜਾਵਾਂ ਕਿ ਦਿਨ ਲੋੜੀ ਦਾ ਗਲੀ ਦੇ ਵਿੱਚ ਤੜਕੇ ਧੜਕਾ ਰਾਮ ਮੈਨੂੰ ਮਿਲਣ ਆ ਰਿਹਾ ਸੀ ਡੇਢ ਧੜਕੂ ਦਾ 120 ਕਿਲੋ ਐ ਪਰ ਦਿਲ ਉਹਦਾ ਧੜਕੀ ਕਾਲੀ ਵਿੱਚ ਝੱਗਾ ਪੁੱਠਾ ਪਾਇਆ ਕਾਲੀ ਵਿੱਚ ਝੱਗਾ ਪੁੱਠਾ ਪਾਇਆ ਦਾਤਣ ਮੂੰਹ ਦੇ ਵਿੱਚ ਪਸਾਈ ਹੋਈ ਨਿਰਨੇ ਕਾਲਜੇ ਨਸ਼ੇ ਦੇ ਲੋਰ ਅੰਦਰ ਤੇੜ ਸੁਥਣ ਜਨਾਨੀ ਦੀ ਪਾਈ ਹੋਈ ਤੇ ਕਾਲੀ ਕਾਲੀ ਹਵੇਲੀ ਵਿੱਚ ਆਣ ਵੜਿਆ ਖੁਸ਼ ਕਿਸੇ ਗੱਲੋਂ ਬਾਹਲਾ ਹੀ ਜਾਪਦਾ ਸੀ ਬਾਹਲਾ ਹੀ ਖੁਸ਼ ਕਿਸੇ ਗੱਲੋਂ ਬਾਹਲਾ ਹੀ ਜਾਪਦਾ ਸੀ ਤੇ ਜਿਵੇਂ ਵਾਪਰੀ ਕੋਈ ਅਜੀਬ ਘਟਨਾ ਮੈਨੂੰ ਦੱਸਣੇ ਨੂੰ ਕਾਲਾ ਜਾਪਦਾ ਸੀ ਤੇ ਆਉਂਦੇ ਸਾਰ ਕਹਿੰਦਾ ਲਾਵੇ ਚਮਨ ਭਾਉ ਆਉਂਦੇ ਹੀ ਸਾਰ ਕਹਿੰਦਾ ਲਾਵੇ ਚਮਨ ਭਾਉ ਅੱਜ ਮੈਂ ਵੇਖਿਆ ਇੱਕ ਅਜੀਬ ਸੁਪਨਾ ਅੱਜ ਮੈਂ ਵੇਖਿਆ ਇੱਕ ਅਜੀਬ ਸੁਪਨਾ ਹੋਏ ਕਦੇ ਜ਼ਿੰਦਗੀ ਵਿੱਚ ਨਾ ਵੇਖਿਆ ਸੀ ਇਹੋ ਜਿਹਾ ਅਜੀਬੋ ਗਰੀਬ ਸੁਪਨਾ ਮੈਨੂੰ ਕਹਿੰਦਾ ਸੁਪਨੇ 'ਚ ਇਦਾਂ ਚਮਨ ਭਾਉ ਸੁਪਨੇ 'ਚ ਇਦਾਂ ਪ੍ਰਤੀਤ ਹੋਇਆ ਜਿਵੇਂ ਸਖਤ ਲਾਚਾਰ ਬਿਮਾਰ ਹਾਂ ਮੈਂ ਅੰਗ ਸਾਖ ਸਾਰੇ ਇਕੱਠੇ ਹੋਏ ਹੋਏ ਨੇ ਅਤੇ ਮਰਨ ਦੇ ਲਈ ਤਿਆਰ ਤਿਆਰ ਆ ਮੈਂ ਤੇ ਮੇਰਾ ਅੰਤ ਨੇੜੇ ਆਉਂਦਾ ਜਦੋਂ ਡਿਠਾ ਮੇਰਾ ਪੁਏ ਤੇ ਬਿਸਤਰਾ ਲਾ ਦਿੱਤਾ ਤੇ ਚਮਨ ਸਾਹਿਬ ਇੱਕ ਬੁੱਢੀ ਜਵਾਗ ਇਹ ਛੱਟ ਦੀਵਾ ਮੇਰੇ ਹੱਥ ਦੇ ਉੱਤੇ ਆਹ ਪਕਾ ਦਿੱਤਾ ਤੇ ਮੇਰੀ ਟਿੰਡ ਉਤੇ ਦੇਸੀ ਘਿਓ ਮਲਿਆ ਵੀ ਹੁਣ ਇਹ ਜਾਣ ਲੱਗਾ ਇਹਨੂੰ ਦੇਸੀ ਘਿਓ ਖਲਾਓ ਦੇਸੀ ਘਿਓ ਮਲਿਆ ਮੈਂ ਵੀ ਪਾਠ ਰਮਾਇਣ ਦਾ ਕਰਨ ਲੱਗਾ ਤੇ ਇੱਕ ਬੁੱਢੇ ਨੇ ਆਖਿਆ ਰਾਮ ਬੋਲੋ ਧਰਮਰਾਜ ਦਾ ਧਿਆਨ ਮੈਂ ਧਰਨ ਲੱਗਾ ਇੰਨੇ ਚਿਰ ਨੂੰ ਦੋ ਬਦ ਸ਼ਕਲ ਬੰਦੇ ਦੰਦ ਦੋ ਦੋ ਗਿੱਠਾਂ ਵਧਾਏ ਹੋਏ ਰੋਸ਼ਨ ਦਾਨ ਥਾਣੀ ਦੋਵੇਂ ਲੰਘ ਆਏ ਰੋਸ਼ਨ ਦਾਨ ਥਾਣੀ ਦੋਵੇਂ ਲੰਘ ਆਏ ਪਾਈਆਂ ਤਿਉੜੀਆਂ ਗੁੱਸੇ ਵਿੱਚ ਆਏ ਹੋਏ ਮੇਰੀ ਗਿੱਚੀਆਂ ਪਕੜ ਕੇ ਖੜਾ ਕੀਤਾ ਗਿੱਚੀਆਂ ਪਕੜ ਕੇ ਖੜਾ ਕੀਤਾ ਮੇਰੀ ਵੇਂਦ ਆਈ ਫਟਕੜੀ ਫੁੱਲ ਹੋ ਗਈ ਵੱਜਣ ਲੱਗ ਪਿਆ ਧੁਰਕੜੂ ਵੇਖਦੇ ਹੀ ਟਿਬਰੀ ਟੈਟ ਹੋ ਗਈ ਬੱਤੀ ਗੁੱਲ ਹੋ ਗਈ ਨਾਲ ਨਿਮਰਤਾ ਤੇ ਇਦਾਂ ਆਖਿਆ ਮੈਂ ਉਹ ਮੈਨੂੰ ਮਾਰੋ ਨਾ ਤਾਂ ਵਿਆਹ ਦਾ ਮੈਂ ਹੈ ਉਂਝ ਜਿੱਧਰ ਵੀ ਖਾਣਾ ਹੈ ਚਲਾ ਜਾਗਾ ਨਾ ਕੋਈ ਨਹੀਂ ਚਲੋ ਤਿਆਰ ਆ ਮੈਂ ਪਰ ਖਾਣ ਪੀਣ ਦਾ ਕੋਈ ਪ੍ਰਬੰਧ ਕਰ ਲਓ ਡਾਡਾ ਭੁੱਖ ਦੇ ਨਾਲ ਲਾਚਾਰਾ ਮੈਂ ਇਦਾਂ ਸੰਗੀਆਂ ਕਾਸ ਨੂੰ ਪਕੜਿਆ ਆ ਅੱਗੇ ਖੰਗ ਦੇ ਨਾਲ ਬਿਮਾਰਾ ਮੈਂ ਉਹਨਾਂ ਕਿਹਾ ਯਮਰਾਜ ਨੇ ਸਦਿਆ ਏ ਓਏ ਉੱਥੇ ਖਾਣ ਦਾ ਸਭ ਪ੍ਰਬੰਧ ਹੋ ਜੂ ਉੱਥੇ ਪਹੁੰਚਣ ਦੀ ਦੇਰ ਆ ਫਕਰਾ ਹੋਵੇ ਜਿਹੜੀ ਖੰਗ ਹੁੰਦੀ ਸਾਰੀ ਆ ਮੰਦ ਹੋ ਜਾਊ ਤੋ ਪਹੁੰਚੇ ਜੇ ਸਾਂ ਅਸੀਂ ਦਰਬਾਰ ਅੰਦਰ ਧਰਮਰਾਜ ਦੇ ਫੈਸਲੇ ਹੋਣ ਲੱਗੇ ਕੱਢਿਆ ਮੁਨਕਰ ਨਕੀਰ ਨੇ ਵਹੀ ਖਾਤਾ ਮੁਨਕਰ ਨਕੀਰ ਚਿਤ ਕੱਢਿਆ ਮੁਨਕਰ ਨਕੀਰ ਨੇ ਵਹੀ ਖਾਤਾ ਅਤੇ ਮੇਰਾ ਹਿਸਾਬ ਸੁਣਾਉਣ ਲੱਗੇ ਤੇ ਜਦੋਂ ਵੇਖਿਆ ਮੇਰਾ ਹਿਸਾਬ ਕਹਿੰਦਾ ਜਦੋਂ ਕੀਤਾ ਹਿਸਾਬ ਤੇ ਪਤਾ ਲੱਗਾ ਜਦੋਂ ਕੀਤਾ ਹਿਸਾਬ ਤੇ ਪਤਾ ਲੱਗਾ ਕਿ ਜਿਹਨੇ ਜਿੰਨੇ ਪੁੰਨ ਕੀਤੇ ਉਨੇ ਹੀ ਪਾਪ ਕੀਤੇ ਜਿੰਨੇ ਪੁੰਨ ਕੀਤੇ ਉਨੇ ਹੀ ਪਾਪ ਕੀਤੇ ਗਾਲਾਂ ਜਿੰਨੀਆਂ ਪਿਓ ਨੂੰ ਕੱਢੀਆਂ ਆ ਮੰਦਰ ਵਿੱਚ ਉਨੇ ਹੀ ਇਹਨੇ ਜਾਪ ਕੀਤੇ ਜਿੰਨੇ ਪੁੰਨ ਕੀਤੇ ਇਹਨੂੰ ਉਨੇ ਹੀ ਪਾਪ ਕੀਤੇ ਤੇ ਗਾਲਾਂ ਪਿਓ ਨੂੰ ਜਿੰਨੀਆਂ ਕੱਢੀਆਂ ਆ ਮੰਦਰ ਵਿੱਚ ਜਾ ਕੇ ਉਹਨੇ ਹੀ ਜਾਪ ਕੀਤੇ ਚੋਰਾਂ ਨਾਲ ਰਲ ਕੇ ਜੇਕਰ ਰਾਤ ਵੇਲੇ ਲੁੱਟੀ ਕਿਸੇ ਦੀ ਹੱਟੀ ਮਖਾਣਿਆਂ ਦੀ ਤੇ ਦੂਜੇ ਦਿਨ ਦਾ ਪਿੰਡ ਵਿੱਚ ਜੱਗ ਹੋਇਆ ਲੰਗਰ ਵਿੱਚ ਪਾਈ ਬੋਰੀ ਦਾਣਿਆਂ ਦੀ ਲੰਗਰ ਵਿੱਚ ਪਾਈ ਬੋਰੀ ਦਾਣਿਆਂ ਦੀ ਧਰਮ ਰਾਜ ਕੁੜੀ ਕੁੜਕੀ ਜਾਣ ਫਸਿਆ ਧਰਮ ਕੁੜੀ ਕੁੜਕੀ ਵਿੱਚ ਆਣ ਫਸਿਆ ਇਹਦਾ ਫੈਸਲਾ ਸੁਣਾਵਾ ਤੇ ਸੁਣਾਵਾ ਕਿਤਾ ਇਹਦਾ ਫੈਸਲਾ ਭਲਾ ਸੁਣਾਵਾ ਕਿਦਾਂ ਪੁੰਨ ਪਾਪ ਬਰਾਬਰ ਇਸ ਆਦਮੀ ਦੇ ਇਹਨੂੰ ਨਰਕ ਸਵਰਗ ਵਿੱਚ ਪੁੰਨ ਪਾਪ ਪੁੰਨ ਪਾਪ ਆ ਇੱਕੋ ਜਿਹੇ ਇਸ ਆਦਮੀ ਦੇ ਇਹਨੂੰ ਨਰਕ ਸਵਰਗ ਵਿੱਚ ਪਾਵਾ ਕਿਦਾਂ ਸੋਚ ਸੋਚ ਕੇ ਆਖਰੇ ਹੁਕਮ ਕੀਤਾ ਵੀ ਅਜੇ ਇਸ ਨੂੰ ਵਾਪਸ ਕਲਾ ਦਿਓ ਸੋਚ ਸੋਚ ਕੇ ਆਖਰੇ ਹੁਕਮ ਕੀਤਾ ਵੀ ਅਜੇ ਇਸ ਨੂੰ ਵਾਪਸ ਕਲਾ ਦੇਵੋ ਪਰ ਥੋੜਾ ਥੋੜਾ ਸਵਰਗ ਤੇ ਨਰਕ ਇਹਨੂੰ ਵਾਪਸ ਜਾਣ ਤੋਂ ਪਹਿਲਾਂ ਤਖਲਾ ਦੇਵੋ ਵਾਪਸ ਜਾਣ ਤੋਂ ਪਹਿਲਾਂ ਵੀ ਦੱਸੂ ਕੀ ਮੈਂ ਕੀ ਵੇਖ ਕੇ ਆਇਆ ਦਿਖਲਾ ਦੇਵੋ ਨਾ ਸੁਣਦੇ ਆ ਸੁਰਗ ਦਾ ਬੋੜ ਕੁੱਟਿਆ ਮੇਰੇ ਮੂੰਹ ਅੰਦਰ ਪਾਣੀ ਆਉਣ ਲੱਗਾ ਤੇ ਨਕਸ਼ਾ ਚੱਟ ਸਵਰਗ ਦਾ ਫਿਲਮ ਵਾਂਗੂ ਮੇਰੀਆਂ ਅੱਖਾਂ ਦੇ ਸਾਹਮਣੇ ਪਾਉਣ ਲੱਗਾ ਮੈਨੂੰ ਜ਼ਰਾ ਇਸ਼ਾਰੇ ਦੀ ਲੋੜ ਐ ਸੀ ਬੂਆ ਚੱਟ ਸਵਰਗ ਦਾ ਵੜ ਗਿਆ ਮੈਂ ਸੱਜੇ ਖੱਬੇ ਨਾ ਕੁਝ ਵੀ ਵੇਖਿਆ ਮੈਂ ਛਾਪਾ ਛਾਪ ਕਰ ਪੌੜੀਆਂ ਚੜ ਗਿਆ ਮੈਂ ਤੋ ਕੀ ਹਾਂ ਵੇਖਦਾ ਅੱਜ ਨਜ਼ਾਰੇ ਉੱਥੇ ਓਏ ਕਹਿਣਾ ਕੀ ਉਸ ਸਵਰਗ ਸੰਸਾਰ ਦਾ ਸੀ ਤਾਇਆ ਐਨਕ ਤੇ ਛੋਟੀ ਲੰਗੋਟੀ ਵਾਲਾ ਪਰੇ ਅੱਖਾਂ 'ਚ ਬੱਕਰੀ ਚਾਰਦਾ ਸੀ ਤਾਇਆ ਐਨਕ ਤੇ ਛੋਟੀ ਲੰਗੋਟੀ ਵਾਲਾ ਪਰੇ ਅੱਖਾਂ 'ਚ ਬੱਕਰੀ ਚਾਰਦਾ ਸੀ ਤੇ ਸਾਡੇ ਬਾਬੇ ਦੇ ਬਾਬੇ ਦਾ ਫੇਰ ਬਾਬਾ ਬਾਬੇ ਦੇ ਬਾਬੇ ਦਾ ਫੇਰ ਬਾਬਾ ਥੱਲੇ ਬੋੜ ਦੇ ਬੈਠਾਂ ਉੱਥੇ ਕਈ ਬੁੱਢੇ ਉੱਥੇ ਕਈ ਫਾਫਾਂ ਬੈਠ ਰਹੀਆਂ ਖੋਰੇ ਕਿੰਨੇ ਚਿਰ ਦੀਆਂ ਸਨ ਮੂੰਹ ਉਹਨਾਂ ਦੇ ਆਲਿਆਂ ਵਾਕਰਾਂ ਸਨ ਜੀਬਾਂ ਕਿਰਲਿਆਂ ਵਾਕਰਾਂ ਫਿਰਦੀਆਂ ਸਨ ਮੈਨੂੰ ਜਾਪਿਆ ਜਿਵੇਂ ਸਵਰਗ ਅੰਦਰ ਨੌਜਵਾਨ ਬੰਦਾ ਕੋਈ ਰਿਹਾ ਹੀ ਨਹੀਂ ਜਾਪਿਆ ਜਿਵੇਂ ਸਵਰਗ ਅੰਦਰ ਨੌਜਵਾਨ ਬੰਦਾ ਕੋਈ ਰਿਹਾ ਹੀ ਨਹੀਂ ਖਬਰੇ ਜਦੋਂ ਦਾ ਕਲਯੁਗ ਸ਼ੁਰੂ ਹੋਇਆ ਕੋਈ ਬੰਦਾ ਸਵਰਗ ਵਿੱਚ ਗਿਆ ਹੀ ਨਹੀਂ